ਤੋ ਇਸ ਤੇ ਬੈਠਤ ਹਰ ਹਰ ਸੋਵਤ ਹਰ ਹਰ ਤੇ ਹਰ ਰਸ ਭੋਜਨ ਖਾਤਾ ਉਹ ਅੱਜ ਮੈਂ ਇੱਕ ਵਾਰਤਾ ਪੜ ਰਿਹਾ ਸੀ ਵਰਿਆਮ ਦੇ ਵਿੱਚ ਉਹ ਕਹਿੰਦੇ ਕੋਈ ਸਾਧੂ ਸੀ ਇੱਥੇ ਉਹਨਾਂ ਨੂੰ ਅਮਰ ਭਾਰਤੀ ਜੀ ਮਿਲਣ ਗਿਆ ਅਮਰ ਭਾਰਤੀ ਜੀ ਵੀ ਸਾਧੂਆਂ ਵਾਲੀ ਉਹਨਾਂ ਦੀ ਬਿਰਤੀ ਹੈ ਉਹ ਮੰਗਲ ਸਿੰਘ ਲਾਇਲਪੁਰੀ ਦੇ ਛੋਟੇ ਭਰਾ ਹਨ ਤੇ ਵਿਦਵਾਨ ਬਹੁਤ ਹਨ ਉਹਨਾਂ ਦੀ ਕੋਈ ਵੀ ਉਹਨਾਂ ਦਾ ਲੇਖ ਬੜਾ ਖੋਜ ਭਰਪੂਰ ਹੁੰਦਾ ਉਹਨਾਂ ਨੂੰ ਮਿਲੇ ਕੋਈ ਮੁਨੀ ਉੱਥੇ ਜਿਨ੍ਹਾਂ ਪਾਉ ਜਾਂਦੇ ਸੀ ਉਹ ਪੁੱਛਿਆ ਭਈ ਤੁਹਾਨੂੰ ਬਰਾਗ ਕਿਦਾਂ ਲੱਗਾ ਕਹਿੰਦੇ ਭਈ ਤਿੰਨ ਜਣੇ ਕਹਿੰਦੇ ਆ ਕੇ ਇੱਥੇ ਹਰਦੁਆਰ ਆ ਕੇ ਅਸੀਂ ਕਿਹਾ ਭਈ ਚਲੋ ਪਿੰਡੋਂ ਇਦਾਂ ਸੀ ਭਈ ਸਾਰਾ ਦਿਨ ਗੋਡੀ ਕਰਨੀ ਮੈਂ ਵੀ ਕਰਕੇ ਦੇਖੀ ਆ ਛੱਲੀਆਂ ਜਿਸ ਵੇਲੇ ਨਾ ਜਵਾਰ ਐਰੜੀ ਹੋਈ ਹੋਵੇ ਨਾ ਉਹ ਤਲਵਾਰ ਵਾਂਗੂ ਉਹਨਾਂ ਦੇ ਪੱਤੇ ਤਿੱਖੇ ਹੁੰਦੇ ਆ ਉਹ ਫਿਰ ਲੱਗ ਜਾਂਦੇ ਆ ਉਧਰੋਂ ਮੁੜਕਾ ਆਇਆ ਹੁੰਦਾ ਤਜਾਬ ਵਾਂਗੂ ਲੱਗਦਾ ਮੁੜਕਾ ਤੇ ਬੁੜਿਆਂ ਨੇ ਉਠਣ ਨਾ ਦੇਣਾ ਉਧਰੋਂ ਹਵਾ ਹਵਾ ਵੀ ਨਾ ਲੱਗਣੀ ਉਹ ਮੁੰਡੇ ਵਿਚਾਰੇ ਘਰਾਂ ਤੋਂ ਦੇਖ ਕੇ ਵੀ ਰੋਟੀ ਵੀ ਰਾਜਮ ਨਹੀਂ ਮਿਲਦੀ ਵੀ ਕੰਮ ਬੜਾ ਕਰਨਾ ਪੈਂਦਾ ਵੀ ਚਲੋ ਹਰਦੁਆਰ ਵਾਲ ਚੱਲਦੇ ਉਧਰ ਬੜੇ ਲੰਗਰ ਲੰਗਰ ਚੱਲਦੇ ਆ ਆ ਗਏ ਜਟਾਂ ਦੇ ਮੁੰਡੇ ਸੀ ਉਹ ਦੋ ਨਾਲ ਆ ਕੇ ਤਾਂ ਹੁਣ ਉਥੇ ਕਹਿਣ ਲੱਗੇ ਭਈ ਆਪੇ ਹੀ ਕੋਈ ਦਊ ਪਿੱਛੇ ਜਾਏ ਇੱਕ ਨਾ ਕੀਗਾ ਉਜਾੜ ਜਿਹੀ ਚਮਕੋਠਾ ਟਠਾਇਆ ਸੀ ਉੱਥੇ ਡੇਰਾ ਲਾ ਲਿਆ ਹੁਣ ਉੱਥੇ ਕੌਣ ਲਿਆਵੇ ਤਿੰਨ ਦਿਨ ਕਿ ਚਾਰ ਦਿਨ ਭੁੱਖਿਆਂ ਨੂੰ ਬੀਤ ਗਏ ਮਰਨ ਵਾਲੇ ਹੋ ਗਏ ਵਿੱਚੋਂ ਕਹਿੰਦੇ ਵੀ ਜਿੱਦਾਂ ਬਾਕੀ ਸਾਧੂ ਪਿੱਛਿਆ ਲਿਆਉਂਦੇ ਮਦੂਕੜੀ ਜਿਹਨੂੰ ਕਹਿੰਦੇ ਆ ਤਾਂ ਤੇ ਭਲੀ ਮਦੂਕੜੀ ਮਦੂਕੜੀ ਜਿਹੜੀ ਆ ਉਹ ਘਰ ਘਰ ਦਾ ਅੰਨ ਕੁੱਤੇ ਵਾਂਗੂ ਮੰਗਿਆ ਹੋਵੇ ਉਹਨੂੰ ਸਾਧੂ ਜਨ ਮਦੂਕੜੀ ਕਹਿੰਦੇ ਹਨ ਆਪਣੀ ਅਣਖ ਤਿਆਗ ਕੇ ਘਰ ਕਾ ਔਰ ਪਰ ਮੰਗਣਾ ਉਹਨਾਂ ਕ ਜਿੰਨਾ ਕ ਸ਼ੱਕ ਲੈਣਾ ਇਹ ਨਹੀਂ ਵੀ ਬਗਲੀ ਬਗਲੀ ਭਰ ਕੇ ਉਹ ਕਹਿੰਦਾ ਵੀ ਤੇਰਾ ਗੁਰੂ ਕੌਣ ਹੋ ਕਹਿੰਦਾ ਗੁਰੂ ਗਰੂ ਨੂੰ ਛੱਡ ਕਹਿੰਦਾ ਆਟਾ ਦੇਖ ਕਹਿੰਦਾ ਤਾਂ ਕਿਉਂਕਿ ਉਹ ਘਰ ਘਰ ਤੋਂ ਸਾਗਰੂ ਪ੍ਰਤਾਪ ਸਿੰਘ ਦੇ ਬਚਨਾ ਚਾਹੁੰਦਾ ਵੀ ਇੱਕ ਕਹਿੰਦੇ ਸਾਧੂ ਬਣ ਗਿਆ ਉਹਨੇ ਟਿੰਡਾਂ ਬੰਨ ਲਈਆਂ ਤਿੰਨ ਚਾਰ ਉਹਨੇ ਡਾਂਗ ਨੂੰ ਤੇ ਉਹ ਕਹਿੰਦਾ ਜੀ ਵੀ ਜਾ ਕੇ ਉਹ ਲਾਟਾਂ ਵਾਲੀ ਦੇ ਨਾਂ ਕੀ ਮੰਗਣ ਲੱਗਾ ਤੇ ਉਹ ਕਹਿੰਦਾ ਜੀ ਮੈਂ ਤਾਂ ਕਹਿੰਦਾ ਉਹ ਨਾ ਕੀ ਪੈਰੋਂ ਦਾ ਉਹ ਕਹਿੰਦੇ ਆ ਟਿੰਡੋ ਦੀ ਇਹਦੇ ਵਿੱਚ ਪਾ ਦੇ ਸਾਰਿਆਂ ਦਾ ਉਹ ਇਸ ਤਰ੍ਹਾਂ ਘਰ ਘਰ ਤੋਂ ਮਦੂਕ ਮੰਗ ਕੇ ਮਦੂਕੜੀ ਉਹ ਕਹਿੰਦਾ ਜੱਟਾਂ ਦਾ ਮੁੰਡਿਆ ਕਹਿੰਦੇ ਭਈ ਅਸੀਂ ਕਹਿੰਦੇ ਮਰ ਤਾਂ ਜਾਣਾ ਭਈ ਅਸੀਂ ਮੰਗਣ ਮਰੇ ਸੋ ਮੰਗਣ ਜਾਏ ਅਸੀਂ ਮੰਗ ਨਹੀਂ ਸਕਦੇ ਪੈ ਗਏ ਜਦ ਚੌਥਾ ਦਿਨ ਹੋਇਆ ਤੇ ਬੇਹੋਸ਼ ਹੋ ਕੇ ਡੇਪੈ ਤੇ ਰਾਤ ਨੂੰ ਮਰਨ ਵਾਲੇ ਹੀ ਸੀਗੇ ਨਾ ਅੰਨ ਤੇ ਨਾ ਜਲ ਤੇ ਉਹ ਪਤਾ ਨਹੀਂ ਕਿਦਾਂ ਉਹ ਦੇਖਿਆ ਜਿਸ ਵੇਲੇ ਖੜਾਕ ਹੋਇਆ ਤੇ ਇੱਕ ਮਾਈ ਆਪਣੇ ਨੌਕਰ ਦੇ ਸਿਰ ਤੇ ਟੋਕਰਾ ਭੋਜਨ ਦਾ ਵੇ ਪੂਰੀਆਂ ਕੜਾ ਤੇ ਛੋਲੇ ਲਈ ਆਵੇ ਕਹਿੰਦਾ ਵੀ ਅਸੀਂ ਉਹਦਾ ਧੰਨਵਾਦ ਤਾਂ ਕੀ ਕਰਨਾ ਸੀ ਟੁੱਟ ਕੇ ਖਾਦਾ ਖਾਦਾ ਤੇ ਮਾਈ ਦੇ ਚਰਨਾਂ ਤੇ ਮੱਥਾ ਟੇਕਿਆ ਉਹ ਕਹਿੰਦੀ ਵੀ ਮੈਂ ਇੱਥੇ ਲਾਗੇ ਸਾਧਾਂ ਦੇ ਡੇਰੇ ਲਿਆਉਂਦੀ ਹੁੰਦੀ ਸੀ ਤੇ ਕਿਤੇ ਕੋਈ ਸਾਧੂ ਜੰਗਲ ਜਾਂਦਾ ਕਿਤੇ ਕਹਿੰਦੀ ਦੇਖ ਗਿਆ ਉਹ ਕਹਿੰਦੀ ਵੀ ਉੱਥੇ ਤਿੰਨ ਸਾਧੂ ਮਰਨ ਕਿਨਾਰੇ ਪਏ ਆ ਭੁੱਖੇ ਵੀ ਉਹਨਾਂ ਨੂੰ ਜਾ ਕੇ ਛਕਾ ਤੇ ਉਹ ਆ ਕੇ ਫਿਰ जब ਦੇਵੇ ਤਬ ਖਾਂ ਗਿਰਾ ਗਾਂਠ ਨਹੀਂ ਬਾਂਧਤੇ जब ਦੇਵੇ ਤਬ ਖਾਂ ਤੇ ਪ੍ਰਭ ਤਾਂ ਕੇ ਪਾਛੇ ਫਿਰੇ ਮਤ ਭੁਖੇ ਰਹਿ ਜਾਏ ਉਹ ਫੇ ਬੈਠਤ ਹਰ ਹਰ ਸੋਵਤ ਹਰ ਹਰ ਤੇ ਹਰ ਰਸ ਭੋਜਨ ਖਾਤਾ ਬਈ 8 60 ਲਾ ਹਰ ਸਰ ਤੀਰਥ ਜੈ ਸਾਧ ਭਗਤ ਹੈ 68 ਤੀਰਥ ਜੈ ਸਾਧ ਭਗਤ ਰਹੇ ਤੇ ਤਹਾਂ ਬੈਕੁੰਠ ਜੈ ਨਾਮ ਉਚਰੈ 68 ਜਿਹੜਾ RAM ਦੇ ਰੂਪੀ ਰਸ ਵਿੱਚ ਮਤਿਆ ਆ ਜਿਹਨੂੰ ਹੋਰ ਰਸ ਕੋਈ ਚੰਗਾ ਨਹੀਂ ਲੱਗਦਾ ਹਰ ਰਸ ਕੇ ਮਾਤੇ ਮਹਾ ਆਨੰਦ ਉਹਨਾਂ ਨੂੰ ਫੇ ਨਾ ਉਹ ਜਿਸ ਤਰ੍ਹਾਂ ਆ ਪੜਿਆ ਪਿੱਛੇ ਪੜਦੇ ਸੀ ਹੋਲੀ ਦੇ ਵਿੱਚ ਉਹ ਕਹਿੰਦੇ ਸੀ ਹੋਲੀ ਕੀਨੀ ਸੰਤ ਸੇਵ ਤੇ ਰੰਗ ਲੱਗਾ ਅਤ ਲਾਲ ਦੇਵ ਸੰਤਾਂ ਦੀ ਸੇਵਾ ਕਰਕੇ ਹੋਲੀ ਮਨਾਈ ਉਹਨਾਂ ਦੀ ਧੂੜੀ 'ਚ ਲਿਟ ਕੇ ਜਿਹੜੀ ਉਹ ਧੂੜੀ ਲੱਗੀ ਨਾ 68 ਤੀਰ ਸਜੈ ਸਾਧ ਭਗਤ ਰੈ ਉਥੇ 68 ਤੀਰਥ ਉਥੇ ਆ ਕੇ ਨਿਵਾਸ ਕਰਦੇ ਹਨ ਫਿਰ ਇਦਾਂ ਵੀ ਪੜਦੇ ਹੁੰਦੇ ਸੀ ਤੀਰਥ ਲੋਚਦੇ ਨੇ ਧੂੜੀ ਸਾਧਾਂ ਦੀ ਗੰਗਾ ਜਮਨਾ ਗੋਦਾਵਰੀ ਤੇ ਉਦਮ ਕਰੇ ਧੂੜ ਸਾਧੂ ਕੀ ਤਾਈ ਤੇ ਕਹਿੰਦੇ ਕੇਲੁਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂੜ ਗਵਾਈ ਉਹ ਕਿਉਂ ਲੋਚਦੇ ਹਨ ਉਹ ਕਹਿੰਦੇ ਵੀ ਜਿਹੜੇ ਲੋਕੀ ਲੋਕੀ ਪਤਾ ਕੀ ਕਰਦੇ ਸੀ ਗੰਗਾ ਤੇ ਜਾਣਾ ਉਦੋਂ ਪੈਦਲ ਜਾਂਦੇ ਸੀ ਤੇ ਸਨੇਹੇ ਦੇ ਦੇਣੇ ਚਾਚੀ ਨੇ ਕਹਿਣਾ ਵੀ ਮੇਰਾ ਵੀ ਚੁੱਭਾ ਉੱਥੇ ਲਵੀ ਤਾਈ ਨੇ ਕਹਿ ਦੇਣਾ ਮਾਸੀ ਨੇ ਕਹਿ ਦੇਣਾ ਉਹ ਫੇਰ ਇਸ਼ਨਾ ਆ ਮਾਸੀ ਦਾ ਚੁੱਭਾ ਆ ਚਾਚੀ ਦਾ ਚੁੱਭਾ ਉਹ ਉੱਥੇ ਲੈ ਲੈ ਕੇ ਚੁੱਭੇ ਉਹ ਲਾਈ ਜਾਣੇ ਤੇ ਆਪਣੀ ਵੀ ਮੈਲ ਜਿਹੜੀ ਉੱਥੇ ਧੋਇਆਉਣੀ ਤੀਰਸਾਂ ਤੇ ਤੇ ਉਹ ਜਿਹੜੇ ਤੀਰਥ ਹਨ ਉਹ ਕਿਉਂ ਲੋਚਦੇ ਹਨ ਉਹ ਕਹਿੰਦੇ ਲੋਕੀ ਆ ਕੇ ਸਾਡੇ ਵਿੱਚ ਮੈਲ ਤੋ ਜਾਂਦੇ ਹਨ ਇਹ ਮੈਲ ਸਾਧਾਂ ਦੀ ਧੂੜ ਗੋਂਦੀ 68 ਤੀਰਥ ਮੱਜਨ ਕੀਨੋ ਸਾਧੂ ਧੂਰੀ ਨਾਤਾ ਤੇ ਹੁਣ ਕੁਰਬਾਨ ਜਾਈਏ ਉਹਨਾਂ ਸਿੱਖਾਂ ਦੇ ਜਿਨ੍ਹਾਂ ਨੇ ਸਾਰੀ ਸਿੱਖ ਜਨਤਾ ਦੇ ਵਿੱਚ ਇਹ ਗੱਲ ਤੁਮਾ ਦਿੱਤੀ ਹੈ ਕਿ ਮਨੁੱਖ ਮਨੁੱਖ ਦੀ ਪੈਰੀ ਹੱਥ ਲਾਵੇ ਤਾਂ ਬੜਾ ਬਹੁਤ ਮੁਸ਼ਕਲ ਕੰਮ ਆ ਬੜਿਆ ਅਯੋਗ ਕੰਮ ਆ ਜਿਹੜਾ ਮਨੁੱਖ ਮਨੁੱਖ ਦੇ ਪੈਰੀਂ ਹੱਥ ਲਾ ਦੇਵੇ ਤੇ ਅੱਜ ਤਾਂ ਹੀ ਹੁਣ ਮੈਂ ਘਰ ਕਈ ਵਾਰੀ ਗੱਲ ਕਰਦਾ ਹੁੰਨਾ ਭਈ ਸਾਰਾ ਜੋਰ ਉਹ ਇੰਨਾ ਲਾਇਆ ਭਈ ਉਹ ਕੈਨੇਡਾ ਤੋਂ ਇੱਕ ਜਹਾਜ਼ ਉਹਨਾਂ ਨੇ ਕੀਤਾ ਸਿੱਖਾਂ ਨੇ 80 ਲੱਖ ਰੁਪਇਆ ਉਹਦਾ ਦਿੱਤਾ ਕਰਾਇਆ ਤੇ ਉਹ ਅੰਮ੍ਰਿਤਸਰ ਤੋਂ ਉਥੋਂ ਮੈਂ ਕਿਹਾ ਦੇਖੋ ਕੀ ਕੁਛ ਖੇਖਣ ਕਰਦੇ ਉਥੋਂ 150 ਬੀੜਾਂ ਜਲੂਸ ਕੱਢ ਕੇ ਅੰਮ੍ਰਿਤਸਰ ਤੋਂ ਰਾਜਾ ਸੰਸੀ 에어ਪੋਰਟ ਤੱਕ ਲਿਆਂਦਾ ਜਿਹਦੇ ਵਿੱਚ ਫਿਰ ਜਿਹੜੇ ਨਹੀਂ ਵੀ ਮੰਨਦੇ ਸੀ ਵੋਟਾਂ ਲੈਣ ਵਾਸਤੇ ਅਮਰਿੰਦਰ ਸਿੰਘ ਵਰਗੇ ਜਿਹੜੇ ਉਹ ਵੀ ਫਿਰ ਸ਼ਾਮਲ ਹੋਏ ਝਾੜੂ ਦੇਣ ਲਈ ਉਹ ਫਿਰ ਰਨਵੇ ਜਿੱਥੋਂ ਦੀ ਨਾ ਕਿ ਜਹਾਜ਼ ਨੇ ਦੌੜ ਕੇ ਚੜਨਾ ਸੀ ਨਾ ਉਹ ਸਾਰੇ ਦੇ ਝਾੜੂ ਦੇ ਕੇ ਤਾਂ ਉੱਥੇ ਨਾ ਕਿ ਛਿੜਕਾ ਕੀਤਾ ਹੈ ਜੀ ਫਿਰ ਉਹ ਨਾ ਕਿ 150 ਬੀੜਾਂ ਲੈ ਕੇ ਉਹ ਕੈਨੇਡਾ ਨੂੰ ਗਿਆ ਤੇ ਉਹਦੇ ਵਿੱਚ ਜੋ ਲਿਖਿਆ ਆ ਉਹਦੇ ਵਿੱਚ ਜਿਹੜੀ ਥਿਊਰੀ ਲਿਖੀ ਹੋਈ ਆ ਉਹ ਇੱਕ ਵੀ ਤੁਕ ਜਿਹੜੀ ਆ ਉਹ ਇਸ ਚੀਜ਼ 'ਚ ਨਹੀਂ ਆਏਗੀ ਕਿ ਦੇਹਧਾਰੀ ਦੀ ਲੋੜ ਨਹੀਂ ਉਹ ਸਾਰੀ ਦੇਹਧਾਰੀ ਗੁਰੂ ਨੂੰ ਆਏਗੀ ਤੇ ਉਹ ਸਾਰਾ ਜੋਰ ਇਸ ਪਾਸੇ ਲਾ ਦੇਣਾ ਤੇ ਸਾਧਾਂ ਦੀ ਧੂੜੀ ਉਹਨਾਂ ਨੂੰ ਉਹ ਕੀ ਕਹਿੰਦੇ ਕਹਿੰਦੇ ਜੀ ਸਿੱਖ ਇਦਾਂ ਕਹਿੰਦੇ ਬੰਦੇ ਨੂੰ ਮਨੁੱਖ ਨੂੰ ਜਿਹੜਾ ਮੱਥਾ ਟੇਕਣਾ ਹੈ ਤਾਂ ਬਹੁਤ ਇੱਕ ਮਹਾਪਾਪ ਆ ਮੈਂ ਕਿਹਾ ਆ ਹੁਣ ਲਿਖਿਆ 68 ਤੀਰਥ ਮੱਜਨ ਕੀਨੋ ਸਾਧੂ ਧੂਰੀ ਨਾਤਾ ਜੇ ਤੁਸੀਂ 68 ਤੀਰਥਾਂ ਦਾ ਮੱਜਨ ਕਰਨਾ ਇਸ਼ਨਾਨ ਕਰਨਾ ਮਾਗ ਅਗੇ ਆ ਮਹੀਨਾ ਬੀਤ ਗਿਆ ਉਹਦੇ ਵਿੱਚ ਲਿਖਿਆ ਸੀ ਮਾਗ ਮੱਜਨ ਸੰਗ ਸਾਧੂਆਂ ਤੂੜੀ ਕਰ ਇਸ਼ਨਾਨ ਮੱਜਨ ਕਰਨਾ ਮੱਜਨ ਮੈਨੇ ਮੰਜਨ ਕਈ ਪੜ ਜਾਂਦੇ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਤੇ ਹਰ ਕਾ ਨਾਮ ਧਿਆਇ ਸੁਣ ਸਭਨਾ ਨੂੰ ਕਰਦਾਨ ਸਤਿਗੁਰੂ ਪਰ ਜਗਜੀਤ ਸਿੰਘ ਜੀ ਦੇ ਭਾਸ਼ਣ ਚ ਪੜਿਆ ਅਖਬਾਰ ਚ ਪਿਛਲੀ ਚ ਪਿਛਲੇ ਭਾਸ਼ਣ ਉਹਨਾਂ ਦੇ ਛਪਦੇ ਹਨ ਉਹ ਕਹਿੰਦੇ ਜਦ ਮਿਲੋ ਇੱਕ ਦੂਜੇ ਨੂੰ ਇਹ ਵੀ ਪੁੱਛੋ ਵੀ ਅੱਜ ਕਿੰਨੀ ਬਾਣੀ ਪੜੀ ਹੈ ਕਦੀ ਪੁੱਛਿਆ ਸੀ ਅੱਜ ਜਿੰਨੇ ਸਰੀਰ ਉੱਥੇ ਗਏ ਸੀ ਅਸੀਂ 60 70 ਮੈਨੂੰ ਨਹੀਂ ਉਮੈਦ ਪਈ ਕਿਸੇ ਨੇ ਇਹ ਵੀ ਅਰਜ਼ ਕੀਤੀ ਵੀ ਸੱਚੇ ਪਾਤਸ਼ਾਹ ਭਈ ਬਖਸ਼ਿਸ਼ ਕਰੋ ਭਜਨ ਦੇ ਵਿੱਚ ਨਹੀਂ ਬਿਰਤੀ ਲੱਗਦੀ ਨਾਮ ਦਾ ਰਸ ਨਹੀਂ ਆਉਂਦਾ ਭਜਨ ਨਹੀਂ ਕਰ ਹੁੰਦਾ ਬਖਸ਼ਿਸ਼ ਕਰੋ ਕਾਰੋਬਾਰ ਦੇ ਵਿੱਚ ਵਾਧੇ 'ਚ ਹੀ ਭਈ ਦੱਸੋ ਭੁੱਖਾ ਤਾਂ ਕੋਈ ਸੌਂਦਾ ਨਹੀਂ ਬਾਣੀ ਪੜ੍ਹਦੇ ਜੋ ਦਿਆ ਸੋ ਏਕੈ ਵਾਰ ਮਨ ਮੂਰਖ ਕੈ ਕਰੇ ਪਕਾਰ ਜੇ ਸੌ ਧਾਵੇ ਪ੍ਰਾਣੀਆਂ ਤੇ ਪਾਵੈ ਤੁਰ ਲੈਣਾ ਸਤਿਗੁਰੂ ਜੀ ਨੇ ਪੁਕਾਰ ਪੁਕਾਰ ਕੇ ਲਿਖ ਦਿੱਤਾ ਭਈ ਜਿਹੜਾ ਪਹਿਲਾਂ ਨਾ ਕੀਗਾ ਪਹਿਲੋਂ ਦੇ ਤੈ ਰਿਜਕ ਸੰਭਾ ਤੇ ਪਿੱਛੋਂ ਦੇ ਤੈ ਜਨ ਤੋਂ ਪਾ ਉਹਨੇ ਰਿਜਕ ਬਣਾਇਆ ਨਾ ਤਾਂ ਜੇ ਉਹ ਚਲਾ ਇਦਾਂ ਵਾਦਾ ਕਰਦਾ ਹੋਵੇ ਅਰਜ ਕਰਨ ਵਾਲਿਆਂ ਤੇ ਭਜਨ ਕਰਨ ਵਾਲਿਆਂ ਤੇ ਤਾਂ ਫੇ ਜਿਹੜੇ ਪਾਪ ਕਰਦੇ ਰੋਜ਼ ਵੱਢ ਕੇ ਹੀ ਵੇਚਦੇ ਜੀਆਂ ਨੂੰ ਫੇ ਉਹਨਾਂ ਹੀ ਤਾਂ ਕਟੌਤੀ ਹੋ ਜਾਏ ਨਾ ਕੀਗਾ ਉਹ ਤਾਂ ਭੁੱਖੇ ਹੀ ਮਰ ਜਾਣ ਉਹਨਾਂ ਦੇ ਨਾ ਕੋਈ ਲੜਕਾ ਜੰਮੇ ਨਾ ਉਹਨਾਂ ਨੂੰ ਰੋਟੀ ਮਿਲੇ ਨਾ ਕੱਪੜਾ ਮਿਲੇ ਬਿਮਾਰੀਆਂ ਲੱਗ ਜਾਣ ਲੰਬਰੇ ਮਾਰਦੇ ਫਿਰਦੇ ਆ ਉਹ ਵਿੱਚ ਦਖਲ ਨਹੀਂ ਦੇਂਦਾ ਉਹ ਐਡਾ ਆ ਦੇ ਨਾ ਤਾਵੇ ਦੇ ਦੇਖਤ ਹੈ ਪਰ ਦੇਤ ਨਾ ਹਾਰੇ ਦੇਈ ਜਾਂਦਾ ਹੈ ਦੇਖਦਾ ਇਹ ਜ਼ਰੂਰ ਆ ਭਈ ਜਿੰਨਾ ਚਿਰ ਤੈਨੂੰ ਟਾਈਮ ਦਿੱਤਾ ਹੈ ਜੋ ਮਰਜ਼ੀ ਕਰ ਲੈ ਮੈਂ ਕੁਝ ਨਹੀਂ ਕਹਿਣਾ ਤੇ ਉਥੋਂ ਅਸੀਂ ਸਤਗੁਰ ਤੋਂ ਨਾਮਦਾਨ ਨਹੀਂ ਮੰਗਦੇ ਇਹ ਨਹੀਂ ਮੰਗਦੇ ਵੀ ਸੱਚੇ ਪਾਤਸ਼ਾਹ ਭਈ ਸਵੇਰ ਨੂੰ ਤੜਕੇ ਉੱਠ ਨਹੀਂ ਹੁੰਦਾ ਤੁਹਾਡਾ ਹੁਕਮ ਸਵਾ ਪਹਿਰ ਦੇ ਤੜਕੇ ਤੇ ਆ ਤੇ ਅਸੀਂ ਇਹ ਵੀ ਜਿੱਦਣ ਸੰਡਾ ਹੋਵੇ ਉਦਣ ਨਾ ਕੀ ਭਾਵਾਂ ਨਾ ਕੀਗਾ ਦੁਪਹਿਰਾ ਹੋ ਜਾਏਗਾ ਨੇ ਅੱਜ ਤਾਂ ਨਾ ਕੀਗਾ ਆਰਾਮ ਕਰਨਾ ਹੈ ਉਹ ਤੁਸੀਂ ਕੰਟੀਨਿਊਸ ਭਜਨ ਕਰੋ ਦਿਨ ਰਾਤੀ ਅਰਾਧੋ ਪਿਆਰੋ ਇੱਕ ਨਿਮਖ ਨਾ ਕੀਜੇ ਤੇਲਾ ਤੇ ਸੰਤ ਸੇਵਾ ਕਰ ਭਾਵਨੀ ਲਾਈਏ ਤਿਆਗ ਮਾਨ ਹਠੀਲਾ 68 ਤੀਰਥ ਮੱਜਨ ਕੀਨੋ ਸਾਧੂ ਤੂਰੀ ਨਾਤਾ 68 ਤੀਰਥ ਮੱਜਨ ਕੀਨੋ ਸਾਧੂ ਤੂਰੀ ਨਾਤਾ ਬਈ ਸਫਲ ਜਨਮ ਹਰ ਆਪ ਲਈ ਲੜ ਲਾਏ ਦਰ ਦਰਵੇਸ਼ ਸੇ ਤਿੰਨ ਧਨ ਜਣੇ